ਸ਼ਲੋਕ ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪੀਸਾਏ ਪੀਸਾਏ ਤੈ ਸਹਿ ਬਾਤ ਨਾ ਪੁੱਛੀਆਂ ਕਬਹੂ ਨ ਲਾਈ ਪਾਏ ਮਹਿੰਦੀ ਕਰਕੇ ਘਾਲਿਆ ਆਪ ਪਸਾਏ ਪਸਾਏ ਪਹਿਲਾਂ ਤਾਂ ਕਹਿੰਦਾ ਕਬੀਰ ਕਹਿੰਦਾ ਰੋੜਾ ਸੀ ਮੈਂ ਰੋੜਾ ਹੋ ਰੋ ਬਾਟਕਾ ਹੁਣ ਤਾਂ ਮੈਂ ਮਹਿੰਦੀ ਬਣਾ ਲਿਆ ਆਪਣੇ ਆਪ ਨੂੰ ਮਹਿੰਦੀ ਕਰਕੇ ਘਾਲਿਆ ਆਪਣਾ ਆਪ ਇੰਨਾ ਪੀਸਤਾ ਮਨ ਇੰਨਾ ਪੀਸਤਾ ਮੈਂਦੀ ਵਰਗਾ ਬਰੀਕ ਬਣਾ ਲਿਆ ਮੈਂ ਆਪਣਾ ਗਿਆਨ ਆਪ ਪਿਸਾਏ ਪਿਸਾਏ ਤੈ ਸਹਿ ਬਾਤ ਨਾ ਪੁੱਛੀਆਂ ਹੈ ਸਹਿ ਤੈ ਮੈਨੂੰ ਪੁੱਛਿਆ ਹੀ ਨਹੀਂ ਕਬੂ ਨਾ ਲਾਈ ਪਾਏ ਕਦੇ ਚਰਨਾਂ ਨੂੰ ਤਾਂ ਲਾ ਲੈਂਦਾ ਤੂੰ ਮੈਨੂੰ ਤੈ ਆਪਣੇ ਚਰਨਾਂ ਦੀ ਸ਼ੋਭ ਮੈਨੂੰ ਦਿੱਤੀ ਹੋ ਨਹੀਂ ਮੈਂ ਆਪਣੇ ਆਪ ਨੂੰ ਬਹੁਤ ਬਰੀਕ ਅਤ ਬਰੀਕ ਬਣਾ ਜੇ ਚਰਨਾਂ ਦੀ ਸ਼ੋਭ ਦਿੰਦਾ ਤਾਂ ਬਾਹਰ ਪਤਾ ਲੱਗਦਾ ਮੇਰੇ ਗਿਆਨ ਦਾ ਲੋਕਾਂ ਨੂੰ ਯਾਨੀ ਤੂੰ ਬੋਲਿਆ ਨਹੀਂ ਤਾਂ ਲੋਕਾਂ ਨੂੰ ਪਤਾ ਲੱਗਦਾ ਕਿ ਕਿੰਨੀ ਬਰੀਕ ਹੈ ਗੱਲ ਹਾਂਜੀ ਕੀ ਭਾਵ ਕੀ ਬਣਦਾ ਜੀ ਅਸਲ 'ਚ ਕਹਿਣਾ ਕੀ ਚਾਹੁੰਦੇ ਕਿ ਮੈਂ ਆਪਣੇ ਮਨ ਨੂੰ ਕਿਹੜੇ ਗਿਆਨ ਨਾਲ ਪੀਸਿਆ ਇੰਨਾ ਆਤਮਾ ਨੂੰ ਇੰਨੀ ਬਰੀਕੀ ਨਾਲ ਮੈਂ ਸਮਝ ਲਿਆ ਅੱਛਾ ਜੀ ਪੱਤਾ ਹੈ ਜੋ ਹੁਕਮ ਨਹੀਂ ਕੀਤਾ ਮੈਂ ਬੋਲ ਕੇ ਦੱਸਾਂ ਠੀਕ ਹੈ ਪਰ ਇਹ ਫਿਰ ਪੱਕੀ ਬਾਣੀ 'ਚ ਕਿਵੇਂ ਆਇਆ ਜਿੰਨਾ ਚਿਰ ਨਹੀਂ ਸੀ ਬੋਲਣ ਦਿੱਤਾ ਉਹ ਤੋਂ ਪਹਿਲਾਂ ਦੀ ਗੱਲ ਹੈ ਗੱਲ ਤਾਂ ਪੱਕੀ ਹੋਇਆ ਭਾਵ ਕੀ ਹੈ ਕਿ ਜੋ ਮੈਂ ਮੇਰੇ ਚ ਜੇ ਕਮੀ ਹੈ ਕੋਈ ਤੈਨੂੰ ਪਤਾ ਉਹ ਕਮੀ ਦਾ ਨਾ ਕਮੀ ਦਾ ਤਾਂ ਤੈਂ ਜੇ ਪਾਇਆ ਨਹੀਂ ਲਾਇਆ ਆਪਣੀ ਬੇਨਤੀ ਉਹ ਕੀਤੀ ਹੈ ਜਦੋਂ ਬਾਣੀ ਫਿਰ ਨਿਕਲੀ ਨਿਕਲੀ ਹੋਈ ਹੈ ਨਾ ਫਿਰ ਪੱਕੀ ਬਾਣੀ ਕਬੀਰ ਦੀ ਇਹ ਗੱਲ ਪਰਮੇਸ਼ਰ ਨੂੰ ਆਪਣੇ ਚਿੱਤ ਨੂੰ ਐਸਾ ਬਾਤ ਨੂੰ ਪੁੱਛੀ ਬੋਲਣਾ ਦਾ ਸਤਗੁਰ ਨਹੀਂ ਹੈ ਉਹਨੂੰ ਕਹਾ ਹੁਕਮ ਨਹੀਂ ਹੋਇਆ ਠੀਕ ਹੈ ਪਰ ਇਹ ਮਨ ਨੂੰ ਪੀਸ ਲਿਆ ਇੰਨਾ ਬਰੀਕ ਕਰ ਲਿਆ ਇਹ ਵੀ ਗੱਲ ਬਣਦੀ ਹੈ ਮਨ ਬੁੱਧੀ ਨੇ ਆਪਣੇ ਆਪ ਨੂੰ ਇੰਨਾ ਬਰੀਕ ਕਰ ਲਿਆ ਬਰੀਕੀ ਨਾਲ ਸਮਝ ਲਿਆ ਆਪਣੇ ਆਪ ਨੂੰ ਇੰਨਾ ਬਰੀਕੀ ਨਾਲ ਸਮਝ ਲਿਆ ਅੱਛਾ ਜੀ ਪਰ ਅਜੇ ਵੀ ਸਭ ਸ਼ਬਦ ਗੁਰੂ ਪ੍ਰਗਟ ਨਹੀਂ ਹੋਇਆ ਹੈ ਜੀ ਸਭ ਅਜੋ ਅਜੋ ਸ਼ਬਦ ਜਿਹੜੇ ਨੇ ਸ਼ਬਦ ਨਹੀਂ ਅਜੋ ਬਿਆਨ ਕਰਨ ਵਾਲੇ ਉਹ ਭਾਸ਼ਾ ਬਿਆਨ ਕਰਨ ਵਾਲੇ ਨਹੀਂ ਅਜੋ ਆਈ ਅਜੋ ਗੁੰਗੇ ਨੇ ਭਾਸ਼ਾ ਤਾਂ ਉਹਨੇ ਦੇਣੀ ਹੈ ਨਾ ਲਫ਼ਜ਼ ਦੇਣ ਦੀ ਸਮਰੱਥਾ ਨਹੀਂ ਅਜੋ ਆਈ ਰਾਗ ਰਤਨ ਪਰਵਾਰ ਜਿਹੜੀਆਂ ਸ਼ਬਦ ਕਾਉਣ ਵਾਲੀਆਂ ਆਈਆਂ ਨਹੀਂ ਅਜੇ ਕਿ ਅਜੇ ਮੇਰੇ ਅੰਦਰ ਬੇਨਤੀ ਹੋ ਰਹੀ ਹੈ ਹੋਰ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਮਹੱਲਾ ਤੀਜਾ ਨਾਨਕ ਮਹਿੰਦੀ ਕਰਕੇ ਰੱਖਿਆ ਸੋ ਸ਼ੋ ਨਦਰ ਕਰੇ ਆਪੇ ਪੀਸੈ ਆਪੇ ਕੱਸੈ ਆਪੇ ਹੀ ਲਾਏ ਲਈ ਨਾਨਕ ਮਹਿੰਦੀ ਕਰਕੇ ਰੱਖਿਆ ਨਾਨਕ ਕਹਿੰਦਾ ਮਹਿੰਦੀ ਕਰਕੇ ਤਾਂ ਉਹਨੇ ਰੱਖ ਲਿਆ ਰੱਖਿਆ ਹੋਇਆ ਇਹਦੇ ਤੇ ਸਿਟਿਆ ਤਾਂ ਡੋਲਿਆ ਤਾਂ ਹੈ ਨਹੀਂ ਸੋ ਸੋ ਨਦਰ ਕਰੇ ਉਹ ਨਦਰ ਵੀ ਕਿਰਪਾ ਵੀ ਕਰੂਗਾ ਜੋ ਰੱਖਿਆ ਹੋਇਆ ਉਹਨੇ ਆਪੇ ਪੀਸੇ ਅਜੋ ਉਹਨੇ ਆਪ ਦੁਬਾਰਾ ਪੀਸਣਾ ਤੇਰੇ ਤੇ ਦਵਾਰ ਨਹੀਂ ਹੈ ਕਿਤੇ ਕੋਈ ਰੋੜੀ ਨਾ ਰਹਿ ਗਈ ਹੋਵੇ ਆਪੇ ਪੀਸੇ ਆਪੇ ਕੱਸੇ ਆਪ ਕਸਾਊਗਾ ਵੀ ਹੋਰ ਆਪੇ ਪੀਸੇ ਆਪੇ ਕੱਸੇ ਆਪੇ ਹੀ ਲਾਏ ਲਏ ਫੇਰ ਲਾਊਗਾ ਅਜੋ ਆਪ ਕਸਾਊ ਔਰ ਪੀਊਗਾ ਉਹ ਰੱਖਿਆ ਹੋਇਆ ਜੋ ਕੋਈ ਨਾ ਇੰਨਾ ਕੰਮ ਆਪ ਵੀ ਕਰਦਾ ਹੁੰਦਾ ਤੇਰੇ ਪਿੱਛੇ ਤੇ ਇਤਬਾਰ ਨਹੀਂ ਕਰਨਾ ਥੱਲੇ ਦੇ ਤੇ ਆਪ ਵੀ ਟੋਕੇ ਦੇਖ ਲੈਂਦਾ ਹੁੰਦਾ ਵੀ ਕਿਤੇ ਕੋਈ ਗਲਤੀ ਵਿੱਚ ਰਹਿ ਨਾ ਗਈ ਹੋਵੇ ਹਾਂਜੀ ਇਹ ਪਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ ਪਰਮ ਪਿਆਲਾ ਹੈ ਪ੍ਰੇਮ ਪਿਆਲਾ ਐਡੀ ਛੇਤੀ ਨਹੀਂ ਦਿੰਦਾ ਜੈ ਭਾਵੇ ਤੈ ਦੇ ਜਦੋਂ ਟੈਸਟ ਪੂਰਾ ਕਰ ਲੈਂਦਾ ਫਿਰ ਉਹਨੂੰ ਦੇ ਦਿੰਦਾ ਆ ਜੋ ਟੈਸਟ ਲੈ ਰਿਹਾ ਤੇਰਾ ਟੈਸਟ ਲਊਗਾ ਹੋਰ ਜਿਹੜਾ ਦੂਸਰਾ ਸ਼ਲੋਕ ਹੈਗਾ ਤੀਸਰੇ ਪਾਸ਼ਾ ਦਾ ਇਹ ਕੀ ਕਹਿਣਾ ਚਾਹੁੰਦੇ ਆ ਕਿ ਕਬੀਰ ਜੀ ਤਾਂ ਕੋਈ ਗੱਲ ਸਪਸ਼ਟ ਨਹੀਂ ਹੋਈ ਤਾਂ ਇਹ ਲਿਖਿਆ ਸ਼ਲੋਕ ਕੋਈ ਸਵਾਲ ਚਾਹੇ ਠੀਕ ਹੈ ਲੈ ਕੇ ਜਾਂਦਾ ਇੱਕ ਤਾਂ ਟੀਚਰ ਫਿਰ ਵੀ ਕਰਦਾ ਤੂੰ ਕਹਿੰਦਾ ਮੇਰੇ ਸਵਾਲ ਨੂੰ ਚੈੱਕ ਨਾ ਕਰ ਹੋ ਕੇ ਕਰਦੇ ਠੀਕ ਹੈ ਪਰ ਇੱਥੇ ਤਾਂ ਇਹ ਪਤਾ ਲੱਗਦਾ ਕਿ ਤੀਸਰੇ ਪਾਤਸ਼ਾਹ ਨੂੰ ਕਬੀਰ ਜੀ ਨਾਲੋਂ ਜ਼ਿਆਦਾ ਗਿਆਨ ਹੈ ਉਹਦਾ ਸ਼ਲੋਕ ਹੈ ਐਂਟਰ ਕੀਤਾ ਉਹਨਾਂ ਨੇ ਦਰਸਤ ਕਰਕੇ ਇਹ ਕਮੀ ਸੀ ਆਹੀ ਕਮੀ ਸੀ ਵੀ ਤੇਰਾ ਇਹ ਸਵਾਲ ਕੱਢਿਆ ਹੋਇਆ ਫਿਰ ਵੀ ਚੈੱਕ ਤਾਂ ਕਰਨਾ ਹੀ ਹੁੰਦਾ ਉਹਨੇ ਵੀ ਹਾਂ ਵੀ ਠੀਕ ਹੈ ਜਗਾ ਤਾਂ ਬਾਤ ਨਹੀਂ ਹੋਏ ਕਬੀਰ ਜੀ ਕਿਸੇ ਹੋਰ ਦੇ ਪਰਥਾਏ ਦਾ ਨਹੀਂ ਗੱਲ ਕਹਿ ਰਹੇ ਕਿ ਆਮ ਦੁਨੀਆ ਦੇ ਲੋਕ ਇਸ ਤਰ੍ਹਾਂ ਕਬੀਰ ਆਪੇ ਪੜਿਆ ਹੋਇਆ ਉਹ ਕਿਸੇ ਨੇ ਪੜਾਏ ਨੇ ਗੁਰੂ ਅਮਰਦਾਸ ਜੀ ਇੱਕ ਆਪੇ ਪੜਿਆ ਹੋਇਆ ਹੈ ਆਪੇ ਉਹਨੇ ਮਹਿੰਦੀ ਕਸਾਈ ਹੈ ਗੁਰੂ ਅਮਰਦਾਸ ਕਿਸੇ ਨੇ ਕਸਾਇਆ ਵੀ ਹੈ ਕਿਸੇ ਨੇ ਚੈੱਕ ਵੀ ਕੀਤਾ ਉਹਨਾਂ ਜੋ ਚੈੱਕ ਨਹੀਂ ਸੀ ਨਾ ਕਿਸੇ ਨੇ ਕੀਤਾ ਕਬੀਰ ਨੇ ਠੀਕ ਹੈ ਭਗਤ ਕਬੀਰ ਜੀ ਨੇ ਤਾਂ ਆਪੇ ਗਿਆਨ ਜਿਹੜਾ ਸੀਗਾ ਉਹੀ ਖੋਜਿਆ ਸੀ ਹਾਂਜੀ ਆਪੇ ਖੋਜਿਆ ਸੀ ਕਿਹਾ ਵੀ ਹੈ ਕਹਾ ਗੁਰੂ ਨੇ ਉਹਦਾ ਕਮੀਆਂ ਵੀ ਕੱਢੀਆਂ ਨੇ ਪਾਸ ਵੀ ਕੀਤਾ ਟੈਸਟ ਵੀ ਕੀਤਾ ਇਸ ਤਰ੍ਹਾਂ ਹੀ ਫਰੀਦ ਜੀ ਦੇ ਸ਼ਲੋਕ ਨਾਲ ਵੀ ਇਸ ਤਰ੍ਹਾਂ ਹੀ ਆਉਂਦਾ ਹੈ ਪਰਮ ਪਿਆਲਾ ਖਸਮ ਕਾ ਜੈ ਭਾਵੇ ਤਾਂ ਦੇ ਇਹ ਬਾਬਾ ਫਰੀਦ ਜੀ ਦੇ ਸ਼ਲੋਕ ਨਾਲ ਵੀ ਆਉਂਦਾ ਇੱਕ ਵਾਰ ਹਾਂਜੀ ਹਾਂਜੀ ਠੀਕ ਹੈ ਜੀ ਪੌੜੀ ਵੇਖੀ ਸ੍ਰਿਸ਼ਟ ਉਪਾਇਨ ਸਭ ਹੁਕਮ ਆਵੇ ਜਾਏ ਸਮਾਹੀ ਆਪੇ ਵੇਖ ਵਿਗਸਦਾ ਦੂਜਾ ਕੋ ਨਾਹੀ ਵੇਖੀ ਸ੍ਰਿਸ਼ਟ ਉਪਾਇਨ ਸਭ ਹੁਕਮ ਆਵੇ ਜਾਈ ਹੁਕਮ ਨੇ ਹੁਕਮ ਦੁਆਰਾ ਡਿਫਰੈਂਟ ਤਰੀਕੇ ਨਾਲ ਸ੍ਰਿਸ਼ਟ ਪੈਦਾ ਕੀਤੀ ਹੋਈ ਹੈ ਹੁਕਮ ਨੇ ਵੇਖੀ ਹੁੰਦਾ ਭਾਂਤ ਭਾਂਤ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ ਹੁਕਮ ਨਾਲ ਹੋਈ ਹੈ ਹੁਕਮ ਨਾਲ ਅੱਛਾ ਜੀ ਸਭ ਆਵੇ ਜਾਈ ਪਰ ਹੈ ਸਾਡੀ ਆਵਾਜਾਈ ਜਮਨ ਬਲ ਨਾਲ ਸਭ ਹੁਕਮੀ ਆਵੇ ਜਾਏ ਸਮਾਹੀ ਆਵਾ ਜਾਏ ਸਮਾਹੀ ਹੁਕਮ ਜੇ ਸਮਾ ਜਾਂਦੀ ਹੈ ਫਿਰ ਜੋਤ ਹੂੰ ਹੁਕਮ ਦੇ ਬਾਹਰ ਨਹੀਂ ਜਾਂਦੀ ਹੁਕਮ ਨਾਲੇ ਆਉਂਦੀ ਹੈ ਹੁਕਮ ਨਾਲੇ ਜਾਂਦੀ ਹੈ ਹੁਕਮ ਰਹੇ ਸਮਾਈ ਆਪੇ ਵੇਖ ਵਿਗਸਦਾ ਦੂਜਾ ਕੋ ਨਾਹੀ ਆਪੇ ਹੀ ਉਹ ਧਿਆਨ ਰੱਖਦਾ ਸਾਰੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਆਪੇ ਬਿਗੜਦਾ ਖੁਸ਼ ਹੁੰਦਾ ਰਹਿੰਦਾ ਦੇਖ ਕੇ ਦੂਜਾ ਕੋ ਨਹੀਂ ਦੂਜਾ ਕੋਈ ਨਹੀਂ ਹੈ ਤਿੰਨ ਜਾਣੇ ਨਹੀਂ ਵਰਮਾ ਵਿਸ਼ਨੂੰ ਸ਼ਿਵ ਜੀ ਇਕੱਲਾ ਹੀ ਹੈ ਕਹਿਣ ਦਾ ਮਤਲਬ ਹੈ ਹੁਕਮ ਇੱਕੋ ਹੀ ਹੈ ਤਿੰਨ ਨਹੀਂ ਹਨ ਠੀਕ ਹੈ ਜੀ ਜਿਉ ਭਾਵੈ ਤਿਉ ਰੱਖ ਤੂੰ ਗੁਰ ਸ਼ਬਦ 부ਝਾਈ ਸਭਨਾ ਤੇਰਾ ਜ਼ੋਰ ਹੈ ਜਿਉ ਭਾਵੈ ਤਿਵੇਂ ਚਲਾਈ اے ਪਰਮੇਸ਼ਰ ਜਿਉਂ ਤੂੰ ਭਾਵੇਂ ਜਿਵੇਂ ਤੇਰੀ ਇੱਛਾ ਹੈ ਜਿਵੇਂ ਤੇਰੀ ਰਜ਼ਾ ਉਵੇਂ ਰੱਖਿਆ ਕਰ ਸਾਡੀ ਉਵੇਂ ਰੱਖ ਸਾਨੂੰ ਦੁਖੀ ਰੱਖ ਸੁਖੀ ਰੱਖ ਭੁੱਖੇ ਰੱਖ ਪਿਆਸੇ ਰੱਖ ਸਭਨਾ ਤੇਰਾ ਜੋਰ ਹੈ ਜੋ ਭਾਵੇਂ ਤਿਵੇਂ ਚਲਾਈ ਸਭਨਾ ਦੇ ਉੱਪਰ ਤੇਰਾ ਹੀ ਜੋਰ ਹੈ ਸਭਨਾ ਦੇ ਉੱਤਰ ਤੇਰਾ ਹੀ ਹੁਕਮ ਹੈ ਜਿਵੇਂ ਤੂੰ ਚਲਾਉਣਾ ਤਿਵੇਂ ਸਾਰੇ ਚੱਲਦੇ ਆ ਅਸੀਂ ਤੇਰੇ ਜੋ ਤੇਰੀ ਸ਼ਕਤੀ ਨਾਲੇ ਚੱਲਦੇ ਆ ਹਾਂਜੀ ਤੁਧ ਜੇਵੜ ਮੈਂ ਨਾਹੀ ਕੋ ਕਿਸ ਆਖ ਸੁਣਾਈ ਤੇਰੇ ਜਿੱਡਾ ਬੰਦਾ ਤਾਂ ਮੈਨੂੰ ਹੋਰ ਕੋਈ ਨਹੀਂ ਨਜ਼ਰ ਆਉਂਦਾ ਮੇਰੇ ਸਾਹਮਣੇ ਹੋਰ ਕੋਈ ਹੈ ਨਹੀਂ ਤੇਰੇ ਜਿੱਡਾ ਕਿਸ ਆਖ ਸੁਣਾਈ ਮੈਂ ਕਹਿ ਕੇ ਫਰਿਆਦ ਕਿਤੇ ਅੱਗੇ ਕਰਾਂ ਇਹਨੂੰ ਕਹਿ ਕੇ ਸੁਣਾ ਮੈਂ ਇਹ ਗੱਲ ਤੇ ਬਿਨਾਂ ਤਾਂ ਹੋਰ ਕੋਈ ਹੈ ਹੀ ਨਹੀਂ ਹਾਂਜੀ ਠੀਕ ਹੈ ਜੀ ਇੱਥੇ ਦੂਸਰੀ ਪੌੜੀ ਦੀ ਸਮਾਪਤੀ ਹੈ ਜੀ ਜੀ